ਰਿੱਧਾ ਦਰ ਦਰਵਾਜੇ ਜਾਏ ਕੇ ਕਿਉਂ ਡਿਠੋ ਕੜਿਆਲ ਇਹ ਨਿਦੋਸਾ ਮਾਰੀ ਐ ਹਮ ਦੋਸਾ ਦਾ ਕਿਆ ਹਾਲ ਹਾਂ ਦਰ ਦਰਵਾਜੇ ਜਾਏ ਕੇ ਕਿਉਂ ਡਿਠੋ ਕੜਿਆਲ ਕਿਉਂ ਡਿਠੋ ਕੜਿਆਲ ਇਹ ਜਿਹੜਾ ਅਸਲ 'ਚ ਬਾਹਰ ਕੜਿਆਲ ਦੀ ਗੱਲ ਨਹੀਂ ਹੈ ਜਦ ਅੰਦਰ ਹਿਰਦੇ 'ਚ ਕਿਹਾ ਦਰਵਾਜੇ ਦੀ ਗੱਲ ਹੈ ਦਰ ਦਰਵਾਜੇ ਦਸਮ ਦੇ ਜਦ ਅੰਦਰ ਗਿਆ ਕਹਿੰਦਾ ਹਿਰਦਾ ਦੇਖਿਆ ਘੜਿਆਲ ਹਿਰਦੇ ਨੂੰ ਕਹਿੰਦੇ ਹਿਰਦੇ ਚੋਟ ਲੱਗਦੀ ਹੈ ਗੱਲ ਦੀ ਅੰਦਰ ਚੋਟ ਨਹੀਂ ਲੱਗਦੀ ਇਹ ਘੜਿਆਲ ਮਾਨੇ ਘੜਿਆਲ ਹੈ ਇਹਦਾ ਜਿਹੜਾ ਮਾਨ ਹੈ ਜਾਂ ਤੇ ਜਾ ਸੱਟ ਪੈਂਦੀ ਹੈ ਘੜਿਆਲ ਹੈ ਇਹ ਕਿਉਂ ਡਿੱਠੋ ਘੜਿਆਲ ਕਹਿੰਦਾ ਤਾਂ ਅੰਦਰ ਜਾ ਕੇ ਮਨ ਦੇਖ ਲਿਆ ਕਾਹਨੂੰ ਦੇਖਣਾ ਸੀ ਇਹਦਾ ਅੱਧਾ ਕੁਝ ਦੇਖ ਲਿਆ ਇਹਨੇ ਮਨ ਦੇਖ ਲਿਆ ਤਨ ਚੋਂ ਮਨ ਅੱਡ ਗੱਲ ਲਿਆ ਕਿਉਂ ਕਹਿੰਦਾ ਮੇਰੇ ਮਨ ਤੇ ਬੜੀ ਸੱਟ ਪਈ ਇਹਨਾਂ ਦਾ ਪਤਾ ਵੀ ਸਰੀਰ ਤੇ ਤਾਂ ਸੱਟ ਪਈ ਨਹੀਂ ਕੱਲ ਦੀ ਸੱਟ ਮਨ ਤੇ ਪੈਣੀ ਹੈ ਜਿਹੜਾ ਮੂੰਹ ਦਾ ਕਿਹਾ ਭਾਉ ਹੈ ਇਹਦੀ ਸੱਟ ਤਾਂ ਮਨ ਤੇ ਵੱਜਣੀ ਹੈ ਦੋ ਤਰ੍ਹਾਂ ਦੀ ਸੱਟ ਵੱਜਣੀ ਹੈ ਇੱਕ ਇਹਨੂੰ ਭੰਨਣ ਵਾਸਤੇ ਵੱਜਣੀ ਹੈ ਇੱਕ ਘੜਨ ਵਾਸਤੇ ਵੱਜਣੀ ਅਸਲ 'ਚ ਹਰੇਕ ਸੱਟ ਘੜਨ ਵਾਸਤੇ ਹੀ ਹੈ ਜਦ ਘੜਿਆ ਜਾਂਦਾ ਹੈ ਪੁਰਾਣਾ ਕਰੂਪ ਰੂਪ ਮਿਟ ਜਾਂਦਾ ਹੈ ਉਹ ਟੁੱਟ ਜਾਂਦਾ ਹੈ ਨਵਾਂ ਆ ਜਾਂਦਾ ਦੋਏ ਕੰਮ ਇੱਕੋ ਸੱਟ ਨਾਲ ਹੋ ਰਹੇ ਸੱਟਾਂ ਹੈ ਜਿਹੜਾ ਪਹਿਲਾ ਰੂਪ ਹੈ ਜਦ ਘੜਨਾ ਪਹਿਲੇ ਰੂਪ ਨੇ ਖਤਮ ਨਹੀਂ ਹੁੰਦਾ ਚਲੇ ਜਾਣਾ ਜੇ ਪਹਿਲਾ ਰੂਪ ਕੋਈ ਵੀ ਹੈ ਪਹਿਲਾ ਰੂਪ ਖਤਮ ਹੋਊਗਾ ਤਾਂ ਦੂਆ ਰੂਪ ਉਹਦੀ ਜਗ੍ਹਾ ਲਊਗਾ ਅੱਡੋ ਅੱਡੀ ਨਹੀਂ ਹੈ ਜੋੜ ਐਵੇਂ ਲੱਗਦੀ ਹੈ ਸਾਨੂੰ ਉਹੀ ਜੋੜ ਕਰਨ ਵਾਲੀ ਹੈ ਉਹੀ ਜੋੜ ਤੋੜਨ ਵਾਲੀ ਹੈ ਪਹਿਲਾ ਰੂਪ ਖਰੂਪ ਨਸ਼ਟ ਕੀਤਾ ਭੰਨਿਆ ਪਹਿਲਾ ਖਰੂਪ ਰੂਪ ਭੰਨਿਆ ਜਿਵੇਂ ਕੋਈ ਪਲੇਨ ਚੀਜ਼ ਹੈ ਪੱਥਰ ਹੈ ਉਹਦੇ 'ਚ ਅਸੀਂ ਖੋਦ ਰਹੇ ਹਾਂ ਕੁਝ ਮੂਰਤੀ ਬਣਾ ਰਹੇ ਹਾਂ ਘੜ ਰਹੇ ਹਾਂ ਪੱਥਰ ਨੂੰ ਕਾਰਨਾਂ ਵੇਲੇ ਟੁੱਟ ਰਿਹਾ ਪੱਥਰ ਟੁੱਟ ਨਹੀਂ ਰਿਹਾ ਟੁੱਟ ਵੀ ਰਿਹਾ ਘਟ ਵੀ ਰਿਹਾ ਦੋਏ ਕੰਮ ਇਕੱਠੇ ਹੋ ਰਹੇ ਉਹ ਪਾਈ ਜੇ ਟੁੱਟੂਗਾ ਪੱਥਰ ਜਿੱਥੇ ਨੱਕ ਬਣਨ ਵਾਲਾ ਟੁੱਟੂਗਾ ਤਾਂ ਹੀ ਉਹ ਨੱਕ ਬਣੂਗਾ ਉੱਤੇ ਕਰਨਾ ਔਰ ਤੋੜਨਾ ਇਕੱਠਾ ਹੀ ਹੈ ਐਟ ਏ ਟਾਈਮ ਹੈ ਘੜੀ ਸੁਣਨਾ ਪੱਥਰ ਟੁੱਟੂ ਵੀ ਥੱਲੇ ਕੰਕਰਾਂ ਗਿਰਨਗੀਆਂ ਵੀ ਤਾਂ ਮੂਰਤੀ ਬਣੂਗੀ ਤਾਂ ਬਣ ਬਣੂਗੀ ਮੂਰਤੀ ਜਦ ਬਣੀ ਹੈ ਉਹਦਾ ਰੂਪ ਨਵਾਂ ਬਣਿਆ ਪੱਥਰ ਦਾ ਪਹਿਲਾ ਰੂਪ ਖਤਮ ਨਹੀਂ ਹੋਇਆ ਪੱਥਰ ਦਾ ਨਾਲ ਦੀ ਨਾਲ ਪਹਿਲਾ ਰੂਪ ਸੀ ਉਹ ਤਾਂ ਖਤਮ ਹੋ ਗਿਆ ਦੂਆ ਰੂਪ ਆ ਗਿਆ ਫਿਰ ਚੋਟ ਘੜਨ ਵੇਲੇ ਯਾਰ ਕੋਈ ਮਾਰਦਾ ਰਿਹਾ ਚੋਟ ਦਾ ਕਿਤੇ ਦੌੜ ਸੀ ਜ਼ਿਆਦਾ ਬੜੀ ਦੀ ਉੱਥੇ ਬੜੀ ਮਾਰਤੀ ਜਿੱਥੇ ਰਫ ਗਿਆ ਸੀ ਨਹੀਂ ਖਤਰਾ ਸੀ ਜਿੱਥੇ ਆ ਗਿਆ ਵੀ ਇੱਥੇ ਖਤਰਾ ਜ਼ਿਆਦਾ ਚੋਟ ਮਾਰੀ ਤੇ ਤਬਰੀਕ ਮਾਰਦੀ ਹੈ ਹੁਣ ਅੱਖ ਬਣ ਗਈ ਫੇਰ ਤਾਂ ਨਾ ਜੋੜ ਤਕੜੀ ਮਾਰ ਸਕਦਾ ਫੇਰ ਤਾਂ ਅੱਖ ਫੇਰ ਤਾਂ ਪੱਥਰ ਉਹ ਲਿਆਉਣਾ ਪਊਗਾ ਅੱਖ ਤਾਂ ਉੱਥੇ ਰਹਿਣੀ ਨਹੀਂ ਫੇਰ ਇਹ ਕੱਦ ਜੋੜ ਥੋੜੀ ਮਾਰਨੀ ਹੈ ਕੱਦ ਵੱਡੀ ਮਾਰਨੀ ਹੈ ਗੱਲ ਅਲੱਗ ਹੈ ਕਿਹੜੀ ਜਗ੍ਹਾ ਚੋਟ ਜ਼ਿਆਦਾ ਪੈਣੀ ਹੈ ਕਿਹੜੀ ਜਗ੍ਹਾ ਘੱਟ ਪੈਣੀ ਹੈ ਉਹ ਗੱਲ ਅਲੱਗ ਹੈ ਪਰ ਹੈ ਚੋਟ ਇੱਕੋ ਹੀ ਘੜਨ ਵਾਸਤੇ ਹੀ ਹੈ ਤੋੜਨ ਵਾਸਤੇ ਨਹੀਂ ਮਨ ਤਾਂ ਆਪੇ ਟੁੱਟ ਜਾਣੀ ਹੈ ਘੜਨ ਵੇਲੇ ਟੁੱਟਣੀ ਹੈ ਨਾ ਤਾਂ ਘੜੀਏ ਘੜੀਏ ਮਾਰੀਏ ਕਿਹਾ ਤੋੜੀਏ ਤੋੜੀਏ ਮਾਰੀਏ ਨਹੀਂ ਕਿਹਾ ਘੜੀਏ ਘੜੀਏ ਤੋੜੀਏ ਤੋੜੀਏ ਤਾਂ ਕਿਹਾ ਜੀ ਮਾਰੀਏ ਤੋੜਨ ਵਾਸਤੇ ਕੋਈ ਵੀ ਚੋਟ ਇੱਕ ਸਾਰੀਆਂ ਚੋਟਾਂ ਘੜਨ ਵਾਸਤੇ ਸਾਨੂੰ ਲੱਗਦਾ ਹੈ ਤੋੜਨ ਵਾਸਤੇ ਕਹਿ ਜੀ ਪਹਿਲਾ ਰੂਪ ਤੋੜਿਆ ਕਰੂਪ ਰੂਪ ਤੋੜਿਆ ਸਰੂਪ ਵਿੱਚੋਂ ਨਿਖਾਰਿਆ ਵਿੱਚੋਂ ਕੱਢਿਆ ਹਿੰਦ ਸੀ ਪਹਿਲਾਂ ਨਵੇਟੀ ਹੋਈ ਉਹ ਹਿੰਗ ਘੜ ਕੇ ਲਾਤੀ ਚਾਹੇ ਧੋ ਕੇ ਲਾਤੀ ਥੱਲੇ ਵਾਲਾ ਰੂਪ ਜ਼ਿਆਦਾ ਹੈ ਨਾ ਉਪਰਲਾ ਲਾਤਾ ਪੱਥਰ ਦੇ ਵਿੱਚ ਇਹ ਰੂਪ ਮੂਰਤੀ ਦਾ ਲੁਕਿਆ ਹੋਇਆ ਸੀ ਉਤਲਾ ਜੋ ਫਲਤੂ ਸੀ ਪੱਥਰ ਲਾਤਾ ਉਹ ਰੂਪ ਨਿਕਲਿਆ ਹਾਂਜੀ ਸਿੱਧਾ ਦਰ ਦਰਵਾਜੇ ਜਾਏ ਕੇ ਕਿਉਂ ਡਿਠੋ ਕੜਿਆਲ ਇਹ ਨਿਰੋਸਾ ਮਾਰੀਏ ਹਮ ਦੋਸਾਂ ਦਾ ਕੀ ਹਾਲ ਕਹਿੰਦੇ ਨੇ ਦੋਸਾ ਮਾਰੀਏ ਮਨ ਤਾਂ ਦੋਸਾ ਇਹ ਕੀਤਾ ਤਾਂ ਨੇ ਕੁਝ ਵੀ ਨਹੀਂ ਮੰਨ ਕੀ ਦੋਸ਼ ਕੀਤਾ ਕਹਿੰਦਾ ਕਬੀਰ ਜੋ ਕੁਝ ਕੀਤਾ ਸੋ ਮੰਨ ਗਿਆ ਬੁੱਢਾ ਬੁੱਢਾ ਜਾਏ ਪਰ ਮੰਨੇ ਵੀ ਕੁਝ ਨਹੀਂ ਕੀਤਾ ਕੀਤਾ ਕੀ ਹੈ ਕਰਤਾ ਸਕਦਾ ਹੀ ਨਹੀਂ ਕੁਝ ਹੈ ਜੇ ਕਰ ਸਕਦਾ ਹੁੰਦਾ ਪੁੰਨ ਪਾਪ ਹੁੰਦਾ ਜਿਆਦਾ ਸੀ ਕਹਿੰਦਾ ਪੁੰਨ ਪਾਪ ਹੈ ਉਹ ਨਹੀਂ ਕੀਤਾ ਹੀ ਨਹੀਂ ਸੋਚਿਆ ਹੀ ਹੈ ਕਰਨ ਵਾਸਤੇ ਸੋਚਦਾ ਹੀ ਸੀ ਹੋਇਆ ਤੇ ਦਇਓ ਨਹੀਂ ਜਾਂ ਹੋਇਆ ਨਹੀਂ ਅਪਰਾਧ ਫਿਰ ਦੋਸਾ ਪਰ ਇੱਥੇ ਫਰਕ ਹੈ ਉਹਨਾਂ ਉਹਨੂੰ ਦੋਸਾ ਮੰਨਦੀ ਹੈ ਸੰਸਾਰੀ ਕਾਨੂੰਨ ਨੇ ਉਹਨੂੰ ਮੰਨ ਲਿਆ ਸਿਫਰਤੀ ਨਾ ਮੰਨ ਲਿਆ ਨਾ ਸਿਫਰਤੀ ਨਾ ਦੋਸ਼ੀ ਮੰਨ ਲਿਆ ਇਹਨੂੰ ਜਿਹਨੂੰ ਸਿਮਰਤੀ ਦੋਸ਼ੀ ਮੰਨਦੀ ਹੈ ਜਿਹੜੇ ਦੋਸ਼ ਦੋਸ਼ ਮੰਨਦੀ ਹੈ ਉਹਨੂੰ ਗੁਰਮਤ ਨਹੀਂ ਮੰਨਦੀ ਜੇ ਕੋਈ ਅਪਰਾਧ ਹੋਇਆ ਨਹੀਂ ਨਾ ਹੈ ਕਿਸੇ ਨੇ ਕੀਤਾ ਸੋਚਿਆ ਸੀ ਕੀਤਾ ਨਹੀਂ ਅਪਰਾਧ ਹੋਇਆ ਨਹੀਂ ਸਿਮਰਤੀ ਕਹਿੰਦੀ ਉਹਦਾ ਦੋਸ਼ ਨਹੀਂ ਗੁਰਬਾਣੀ ਵੀ ਨਹੀਂ ਦੋਸ਼ ਮੰਨਦੀ ਗੁਰਬਾਣੀ ਐ ਮੰਨਦੀ ਆ ਵੀ ਤੂੰ ਜਦ ਮੰਨਦਾ ਸੀ ਮੈਂ ਕੁਝ ਕਰ ਸਕਦਾ ਇਹ ਤੇਰਾ ਭਰਮ ਸੀ ਭਰਮ ਦੂਰ ਕਰਿਆ ਦੋਸ਼ ਨਹੀਂ ਹੈਗਾ ਉੱਥੇ ਵੀ ਦੋਸ਼ ਗੁਰਬਾਣੀ ਵੀ ਨਹੀਂ ਬੰਦੀ ਉਹਨੇ ਸੋਚਦਾ ਸੀ ਮੈਂ ਕੁਝ ਕਰ ਸਕਦਾ ਮੰਨਦਾ ਸੀ ਮੈਂ ਕੁਝ ਕਰ ਸਕਦਾ ਮੰਨਦਾ ਸੀ ਜਿੰਨਾ ਚਿਰ ਮੰਨਦਾ ਉਹਨਾਂ ਚਿਰ ਸੋਚਦਾ ਜਾਂ ਮੰਨਦਾ ਨਹੀਂ ਫਿਰ ਸੋਚਣ ਤੇ ਹਟ ਜਾਂਦਾ ਜਿੰਨਾ ਚਿਰ ਸਾਨੂੰ ਲੱਗਦਾ ਹੈ ਵੀ ਅਸੀਂ ਕੁਝ ਕਰ ਸਕਦੇ ਹਾਂ ਉਹਨਾਂ ਜਿਸ ਕੁਝ ਕਰਨ ਦਾ ਸੋਚਦੇ ਆ ਜਿੱਦਣ ਸਾਨੂੰ ਤਸੱਲੀ ਹੋ ਜਾਂਦੀ ਵੀ ਅਸੀਂ ਕੁਝ ਕਰੇ ਨਹੀਂ ਸਕਦੇ ਸੋਚਣਾ ਆਪੇ ਹੀ ਬੰਦ ਹੋ ਜਾਂਦਾ ਵਿਸ਼ਾ ਗਿਆਨ ਦਾ ਇਹ ਸੋਚ ਨੂੰ ਬੰਦ ਕਰਨਾ ਸਮਾਧੀ ਲੱਗਣੀ ਇਹ ਗਿਆਨ ਦਾ ਵਿਸ਼ਾ ਸੀ ਅਗਿਆਨਤਾ ਦਾ ਵਿਸ਼ਾ ਨਹੀਂ ਸੀ ਲੇਕਿਨ ਬੋਲਾ ਵਾਲੇ ਅਗਿਆਨਤਾ ਨਾਲ ਸਮਾਧੀ ਲਾ ਰਹੇ ਨੇ ਜੋਗੀ ਵੀ ਅਗਿਆਨਤਾ ਨਾਲ ਸਮਾਧੀ ਲਾ ਰਹੇ ਨੇ ਕਾਮਯਾਬੀ ਤੁਹਾਨੂੰ ਨਹੀਂ ਮਿਲੀ ਤਾਂ ਗੁਰੂ ਨਾਨਕ ਨੂੰ ਤਾਂ ਹੀ ਸਤ ਪੁੱਛਦੇ ਨੇ ਕਿ ਤੁਸੀਂ ਕਿਵੇਂ ਗਿਆ ਤੁਹਾਡਾ ਮਨ ਉਹ ਕਹਿੰਦਾ ਵੀ ਗਿਆਨ ਕਾ ਮੰਨ ਮਨ ਰਹੇ ਗੁਰਮਨ ਗਿਆਨ ਨਾ ਠੀਕ ਕਹਿ ਰਹੇ ਇਹ ਗਿਆਨ ਦਾ ਜਿੱਦਾਂ ਇਹਨੂੰ ਪਤਾ ਲੱਗ ਗਿਆ ਸਮਝ ਆ ਗਈ ਵੀ ਮੇਰੇ ਕੀਤੇ ਕੁਝ ਨਹੀਂ ਹੋ ਸਕਦਾ ਉਹ ਦਣੇ ਦੀ ਸੋਚ ਆਪੇ ਹੀ ਬੰਦ ਹੋ ਜਾਂਦੀ ਬੰਦ ਕਰਨ ਦੀ ਲੋੜ ਨਹੀਂ ਹੈ ਇਹ ਸਮਝਣ ਦੀ ਲੋੜ ਹੈ ਕਿ ਮੇਰਾ ਕੀਤਾ ਕੁਝ ਹੋ ਹੀ ਨਹੀਂ ਸਕਦਾ ਸੋਚਣਾ ਵੀ ਬੰਦ ਕਰੋ ਜੇ ਸੋਚਣਾ ਸ਼ੁਰੂ ਵੀ ਕਰੋ ਉਹਦੀ ਜਦ ਬੰਦ ਕਰਦੀ ਬਿਕਾਨ ਨੂੰ ਦਾ ਕੀ ਫਾਇਦਾ ਆਤ ਪਈ ਹੋ ਜਾਂਦਾ ਨੂੰ ਬਸ ਫਿਰ ਹੌਲੀ ਹੌਲੀ ਕੁਝ ਰਹਿ ਜਾ ਚੱਲੂਗਾ ਇਹ ਸੋਚਣ ਲੱਗੂਗਾ ਉਹ ਤਾਂ ਬੰਦ ਕਰ ਦੋਗੇ ਇਹ ਸੋਚਣ ਲੱਗੂਗਾ ਉਹ ਤਾਂ ਬੰਦ ਕਰ ਦੋਗੇ ਫਿਰ ਹਟੇ ਜਾਊਗਾ ਸੁਭਾਅ ਬਦਲ ਜੂਗਾ ਕਹਿੰਦਾ ਜਦ ਮੈਂ ਕੜਿਆਲ ਦੇਖਿਆ ਮਨ ਦੇਖਿਆ ਇਹ ਤਾਂ ਕੁੱਟ ਪੈਂਦੀ ਦੇਖੀ ਗੁਰਬਾਣੀ ਦੀ ਕਿਉਂ ਡਿਠੋ ਕੜਿਆਲ ਇਹ ਨਿਦੋਸ਼ਾ ਜੋੜਦਾ ਹਰੇਕ ਮਨ ਦੇ ਉੱਤੇ ਹੀ ਪੈਂਦੀ ਹੈ ਐ ਕਹਿੰਦਾ ਉਹ ਚੋੜ ਦਾ ਸਾਰੀ ਗੁਰਬਾਣੀ ਮਨ ਦੇ ਉੱਤੇ ਕਰ ਰਹੀ ਹੈ ਕਿਉਂ ਡਿਠੋ ਕੜਿਆਲ ਕਹਿੰਦਾ ਕਾਹਨੂੰ ਦੇਖਣਾ ਸੀ ਇਹ ਕੜਿਆਲ ਤਾਂ ਇਹ ਵੀ ਦੋਸਾ ਮਾਰੀਆ ਹਮ ਦੋਸਾਂ ਦਾ ਕੀ ਹਾਲ ਇਹਦਾ ਵਿਚਾਰਾ ਉਹੀ ਕੁੱਟੀ ਦਾ ਕੀ ਅਪਰਾਧ ਤਾਂ ਨੇ ਕੋਈ ਵੀ ਨਹੀਂ ਕੀਤਾ ਉਹ ਜਿਹੜਾ ਹਮਦੋਸ ਅੱਲਾ ਨਾ ਜੀ ਚਾਹਵਾਂ ਉਹ ਕਹਿੰਦਾ ਵੀ ਦੋਸਤ ਅਸਲ ਵਿੱਚ ਮੇਰਾ ਮਨ ਤਾਂ ਮੇਰਾ ਹੀ ਹੈ ਮਨ ਤਾਂ ਦੋਸਤ ਕੋਈ ਨਹੀਂ ਦੋਸਤ ਤਾਂ ਮੇਰਾ ਛੇਤਰ ਪ੍ਰੇਡ ਮੰਨਦੇ ਹੁੰਦੀ ਹੈ ਦੋਸਤ ਮੇਰਾ ਸਾਰੇ ਮਨ ਨੂੰ ਟਾਰਗੇਟ ਲਾਉਣਾ ਹੀ ਬੈਠੇ ਜਿਹਦਾ ਮਨ ਉਹ ਭਰੀ ਹੈ ਉਹਨੂੰ ਕਹਿੰਦੇ ਨਹੀਂ ਕੁਝ ਉਹਦਾ ਨਾਮ ਕੀ ਹੈ ਉਹ ਪ੍ਰਭ ਹੈ ਉਹ ਪ੍ਰਭ ਹੈ ਉਹਦੇ ਨਾਮ ਵਧੀਆ ਵਧੀਆ ਰੱਖੇ ਨੇ ਸਾਰਿਆਂ ਨੇ ਉਹਦੀ ਪੂਜਾ ਵੀ ਹੁੰਦੀ ਆ ਕਹਿੰਦਾ ਦੋਸਤ ਤਾਂ ਮੇਰੇ ਚ ਆ ਮੇਰਾ ਕੀ ਹਾਲ ਹੋਊ ਅਸਲ ਚ ਉਹੀ ਫਿਰਦਾ ਇਹ ਬ੍ਰਹਮੇ ਫਿਰਦਾ ਆ ਇਹਦੇ ਵਿੱਚ ਮਾਇਆ ਚ ਕੌਣ ਹੈ ਬ੍ਰਹਮ ਬ੍ਰਹਮ ਮਾਇਆ ਚ ਫਿਰਦਾ ਕਮੀ ਬ੍ਰਹਮ ਦੇ ਵਿੱਚ ਹੈ ਬ੍ਰਹਮ ਦੀ ਉਦਾਲ ਹੋਈ ਹੋਈ ਹੈ ਬ੍ਰਹਮ ਜੇ ਕਮੀ ਆਈ ਹੋਈ ਹੈ ਬ੍ਰਹਮ ਚ ਕੀ ਕਮੀ ਹੈ ਪੂਰਨ ਬ੍ਰਹਮ ਹੈ ਨਹੀਂ ਹੈ ਬ੍ਰਹਮ ਨੇ ਪੂਰਨ ਬ੍ਰਹਮ ਪੜਨਾ ਕਮੀ ਦਾ ਫਿਰੋਜ ਹੈ ਦੋਸਤ ਹੋ ਹੈ ਇਹ ਫਿਰ ਅਕਲ ਦੇ ਉੱਤੇ ਜਾਂਦਾ ਅਕਲ ਨੇ ਕੰਮ ਕੀਤਾ ਆਪਣੀ ਫੇਮ ਨਹੀਂ ਕਸੂਰ ਬਣਦਾ ਇਹ ਕੁਝ ਇਹੋ ਜੀ ਗੱਲ ਕਹਿ ਰਿਹਾ ਹੋਰ ਬਾਹਰਲੀ ਘੜਿਆਲ ਦਾ ਕੀ ਆ ਨਾਲੇ ਉਹ ਬੰਦਰ ਨਹੀਂ ਨਾ ਕਹਿੰਦਾ ਵੀ ਮੈਂ ਮੰਦਰ ਗਿਆ ਦਰਵਾਜ਼ੇ ਦਰਵਾਜ਼ੇ ਦਰ ਦਰਵਾਜ਼ੇ ਕਿਹਾ ਹੈ ਨਾ ਦਰਵਾਜ਼ੇ ਹਾਲ ਮੰਦਰ ਜੁੰਦਾ ਮੰਦਰ ਵਾਲੀ ਠੋਕਦੀ ਲੈਣਾ ਦੀ ਆਗੜੇ ਹਾਲ ਮੰਦਰ ਜੁੰਦਾ ਮੰਦਰ ਚ ਰੱਖਦੀ ਮੰਦਰ ਦੇ ਗੱਲੇ ਨਹੀਂ ਹੈ ਮੰਦਰ ਹੁੰਦਾ ਲਿਖਿਆ ਹੋਇਆ ਦਰ ਦਰਵਾਜ਼ੇ ਦਾ ਮਤਲਬ ਕੁਝ ਹੋਰ ਕਹਿ ਰਿਹਾ ਨਾਲੇ ਉਹਨੇ ਹੀ ਦੇਖਿਆ ਉਹ ਫਰੀਦ ਨੇ ਦੇਖਿਆ ਕਿਹੜੇ ਆਲੇ ਉਹ ਤਾਂ ਸਾਰੀ ਦੁਨੀਆ ਦੇਖਦੀ ਉਹ ਤਾਂ ਸਾਰੀ ਦੁਨੀਆ ਦੇਖਦੀ ਉਹਦਾ ਕੀ ਹੈ ਹਾਂਜੀ